ਦੇ ਬਾਬਾ ਦੇ ਕਰੇ ਤਾਜ਼ੀਮ ਕਿਉ ਸ਼ਾਨ ਦੀ ਚਾ ਬੁਲਾਏ ਜ਼ਾਲਮਾ ਪਿਉਰ ਜੋ ਦਸਤਾਰ ਦੇ ਵਾਰਸ ਵੇ ਹੈ ਚਾ ਕਿਵੇਂ ਗਾਲੀ ਬੁਲਾਏ ਜ਼ਾਲਮਾ ਜਹਿੰਦੇ ਬਾਬਾ ਵੀ ਜਹਿੰਦ ਦਰ ਤੇ ਹੰਸ ਵਾਲੇ ਅੰਬਿਆ ਬਣ ਕੇ ਸਾਇ ਖੜੀ ਦਰਬਾਰ ਵਿੱਚ ਇੱਕ ਬੇਪਰਵਾਹ ਉਮਤ ਤੇਰ ਤੇ ਰੋਂਦੀ ਰਹੀ ਦਰਬਾਰ ਵਿੱਚ پیو دی جو دستار دی بارس وی ہے چاکی میں کھالی بلائی ظالمان جیند بابا وی کرے تازیم کیوں